ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸਾਡਾ ਵਿਸ਼ਾ ਹੈ ਇਹੀ ਅਰਥ ਕਰਾਂਗੇ ਪਟਿਆਲਾ ਸ਼ਹਿਰ ਦੇ ਬਾਹਰਵਾਰ ਇੱਕ ਡੇਰੇ ਵਿੱਚ ਚੱਲ ਰਹੇ ਗੁਰਮਤ ਕਾਲਜ ਵਿੱਚ ਜਾਣ ਦਾ ਮੌਕਾ ਮਿਲਿਆ ਇੱਕ ਬਹੁਤ ਵੱਡੇ ਵਿਦਵਾਨ ਪ੍ਰੋਫੈਸਰ ਸਾਹਿਬ ਜੋ ਗੁਰਮਤ ਨਾਲੋਂ ਜ਼ਿਆਦਾ ਵਿਗਿਆਨਕ ਸੋਚ ਦੇ ਧਾਰਨੀ ਸਨ ਵਿਦਿਆਰਥੀਆਂ ਨਾਲ ਗੱਲਬਾਤ ਕਰ ਰਹੇ ਸਨ ਗੁਰਬਾਣੀ ਦੇ ਅਰਥ ਵਿਚਾਰ ਕਰਦੇ ਕਰਦੇ ਗੱਲ ਗੁਰੂ ਸਾਹਿਬ ਅਤੇ ਭਗਤਾਂ ਦੇ ਜੀਵਨ ਸੰਬੰਧਿਤ ਘਟਨਾਵਾਂ ਜੋ ਕਿ ਗੁਰਬਾਣੀ ਵਿੱਚ ਦਰਜ ਹਨ ਉਹਨਾਂ ਤੇ ਪਹੁੰਚ ਗਈ ਪ੍ਰੋਫੈਸਰ ਸਾਹਿਬ ਤਰਕ ਦੇ ਆਧਾਰ ਤੇ ਹਰ ਗੱਲ ਨੂੰ ਵਿਗਿਆਨ ਦੀ ਕਸਵੱਟੀ ਤੇ ਪਰਖ ਕੇ ਬਾਣੀ ਦੇ ਅਰਥ ਕਰ ਰਹੇ ਸਨ ਇੱਕ ਵਿਦਿਆਰਥੀ ਨੇ ਭਗਤ ਨਾਮ ਜੀ ਦੀ ਦੇਵ ਜੀ ਦੀ ਬਾਣੀ ਵਿੱਚੋਂ ਇਹ ਸ਼ਬਦ ਪੜਿਆ ਹਸਤ ਖੇਲਤ ਤੇਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ हीनड़ी जात मेरी जाद ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਰਹਾਓ ਲੈ ਕਮਲੀ ਚਲਿਓ ਪਲਟਾਏ ਦੇਹੁਰੇ ਪਾਛੈ ਬੈਠਾ ਜਾਏ ਜਿਉ ਜਿਉ ਨਾਮਾ ਹਰਗਣ ਉਚਰੈ ਭਗਤ ਜਨਾ ਕਉ ਦੇਹੁਰਾ ਫਿਰੈ ਅੰਗ 1164 ਸ਼ਬਦ ਪੜ੍ਹ ਕੇ ਵਿਦਿਆਰਥੀ ਕਹਿਣ ਲੱਗਾ ਕਿ ਸ਼ਬਦ ਦੀ ਸ਼ਬਦਾਵਲੀ ਤੋਂ ਸਪਸ਼ਟ ਹੁੰਦਾ ਹੈ ਕਿ ਭਗਤ ਨਾਮਦੇਵ ਜੀ ਖੁਸ਼ੀ-ਖੁਸ਼ੀ ਚਾਉ ਚਾਉ ਨਾਲ ਦੇਹਰੇ ਵਿੱਚ ਹੋ ਰਹੇ ਹਰੀ ਜਸ ਦਾ ਆਨੰਦ ਮਾਣਨ ਚਲੇ ਗਏ ਪਰ ਬ੍ਰਾਹਮਣਾਂ ਨੇ ਨੀਵੀਂ ਜਾਤ ਦਾ ਹੋਣ ਕਾਰਨ ਭਗਤ ਜੀ ਨੂੰ ਦੇਹਰੇ ਵਿੱਚੋਂ ਬਾਹਰ ਕੱਢ ਦਿੱਤਾ ਭਗਤ ਜੀ ਆਪਣੀ ਕੰਬਲੀ ਲੈ ਕੇ ਦੇਹਰੇ ਦੇ ਪਿੱਛੇ ਜਾ ਬੈਸੇ ਤੇ ਉਸ ਪ੍ਰਮਾਤਮਾ ਦੇ ਗੁਣਗਾਨ ਕਰਨ ਲੱਗੇ ਜਿਉਂ ਜਿਉਂ ਭਗਤ ਜੀ ਮਸਤੀ ਵਿੱਚ ਆ ਕੇ ਕੀਰਤਨ ਕਰਦੇ ਤਿਉਂ ਤਿਉਂ ਦੇਹਰੇ ਦਾ ਮੂੰਹ ਭਗਤ ਜੀ ਵੱਲ ਫਿਰ ਰਿਹਾ ਸੀ ਪ੍ਰੋਫੈਸਰ ਸਾਹਿਬ ਦੀ ਵਿਗਿਆਨਿਕ ਸੋਚ ਨੂੰ ਠੇਸ ਲੱਗ ਰਹੀ ਸੀ ਇਸ ਲਈ ਕਹਿਣ ਲੱਗੇ ਇੱਥੇ ਦਿਹਰਾ ਫਿਰਨ ਦੀ ਗੱਲ ਨਹੀਂ ਅਸਲ ਭਾਵ ਹੈ ਕਿ ਜਿਉਂ-ਜਿਉਂ ਭਗਤ ਜੀ ਮਸਤੀ ਵਿੱਚ ਕੀਰਤਨ ਕਰਦੇ ਸੀ ਸੰਗਤ ਜੋ ਬ੍ਰਾਹਮਣਾਂ ਕੋਲ ਬ੍ਰਾਹਮਣਾ ਕੋਲ ਬੈਠੀ ਸੀ ਉੱਠ ਕੇ ਭਗਤ ਨਾਮਦੇਵ ਜੀ ਕੋਲ ਆ ਗਈ ਸਹੀ ਅਰਥ ਇਹ ਹਨ ਕੁਦਰਤੀ ਦਾਸ ਵੀ ਉੱਥੇ ਇਹ ਵਾਰਤਾਲਾਪ ਸੁਣ ਰਿਹਾ ਸੀ ਮੈਂ ਭਗਤ ਨਾਮਦੇਵ ਜੀ ਦਾ ਦੂਸਰਾ ਸ਼ਬਦ ਪੜਿਆ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ तू ਤੂੰ ਨਾ ਵਿਸਾਰੇ ਰਾਮਈਆ आला आलावंती एह भ्रम जो है मुझ ऊपर सब कोपिला सूद सूद कर मार उठायो कहाँ करो बाप बीठुला मुए हुए जो मुक्त देहोगे मुक्त ना जाने कोयला ए पंडिया मो को डेढ़ कहत है तेरी ए पंडिया मो को डेढ़ कहत तेरी पैज पिछौडी होएला तू जो दयाल कृपाल कहियत है अतपुज पुज अपारला ਫੇਰ ਦਿਆ ਦੇਹਰਾ ਨਾਮੇ ਕੋ ਪੰਡੀਆਂ ਕੋ ਪਿਛਵਾਰ ਲਾ ਅੰਗ 1292 ਸ਼ਬਦ ਪੜ੍ਹ ਕੇ ਮੈਂ ਕਿਹਾ ਕਿ ਸਾਫ਼ ਲਿਖਿਆ ਹੈ ਕਿ ਨਾਮਦੇਵ ਜੀ ਵੱਲ ਪਰਮੇਸ਼ਰ ਨੇ ਦੇਹੁਰਾ ਫੇਰ ਦਿੱਤਾ ਅਤੇ ਪੰਡਤਾਂ ਵੱਲ ਦੇਹੁਰੇ ਦੀ ਪਿੱਠ ਹੋ ਗਈ ਇਸ ਤੋਂ ਇਲਾਵਾ ਘੁੰਮਿਆ ਹੋਇਆ ਦੇਹਰਾ ਅੱਜ ਵੀ ਭਗਤ ਜੀ ਦੇ ਪਿੰਡ ਮੌਜੂਦ ਹੈ ਕੋਈ ਤਰਕ ਨਾ ਚੱਲਦਾ ਵੇਖ ਕੇ ਪ੍ਰੋਫੈਸਰ ਸਾਹਿਬ ਕਹਿਣ ਲੱਗੇ ਤੁਸੀਂ ਜੋ ਮਰਜ਼ੀ ਕਹੋ ਅਸੀਂ ਤਾਂ ਇਹੀ ਅਰਥ ਕਰਾਂਗੇ ਕਾਲਾ ਅਫਗਾਨਾ ਸਿੰਘ ਰੁਚੇ ਸਦ ਭੋਜਨ ਮਾਸ ਦੇ ਅਰਥ ਕਰਨ ਵੇਲੇ ਵੀ ਇਹੀ ਵਿਧੀ ਅਪਣਾਈ ਹੈ ਆਪਣੇ ਅੰਦਾਜ਼ ਵਿੱਚ ਅਰਥ ਕਰਕੇ ਸਵਾਲ ਕਰਦਾ ਹੈ ਤਲਵਾੜਾ ਜੀਓ ਦਸ਼ਮੇਸ਼ ਜੀ ਦਾ ਸਿੰਘ ਵੀ ਸ਼ੇਰ ਨਹੀਂ ਹੈ ਪਰ ਕੀ ਸਤਿਗੁਰੂ ਨੇ ਵੀ ਸਾਨੂੰ ਸਿੰਘ ਅਤੇ ਜੰਗ ਗੱਲ ਆ ਪੈਣ ਦੇ ਜੋਸ਼ ਵਿੱਚ ਆ ਜਾਣ ਵਾਲੇ ਸੂਰੇ ਨਹੀਂ ਬਣਾਇਆ ਫਿਰ ਜੇ ਗੁਰੂ ਨੇ ਸਿੰਘ ਸੂਰਮੇ ਵੀ ਮਾਸ ਮਿਲ ਜਾਣ ਤੇ ਖੁਸ਼ੀ ਮਨਾਉਣ ਤਾਂ ਗੁਰਬਾਣੀ ਦੀ ਉਲੰਘਣਾ ਕਿਵੇਂ ਹੋਈ ਹੈ ਕਬੀਰ ਸਾਹਿਬ ਦਾ ਸ਼ਬਦ ਹੈ ਰਾਜਾ ਸ਼ਰਮਿਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਉ ਚੇਰੀ ਰਹਾਉ ਹਸਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਲਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਿਰਾਵੇ ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ ਖਲ ਮੂਰਖ ਤੇ ਪੰਡਿਤ ਕਰਿਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਕਹੇ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਅੰਗ 1252 ਇਸ ਸ਼ਬਦ ਵਿੱਚ ਕਬੀਰ ਸਾਹਿਬ ਨੇ ਸਰਬ ਸ਼ਕਤੀਮਾਨ ਪ੍ਰਭੂ ਦੀ ਸਤਾ ਦਾ ਵਰਣਨ ਕੀਤਾ ਹੈ हे ਸ਼ਾਹੀ ਮਹਿਲ ਦੇ ਮਾਲਕ ਪਰਮੇਸ਼ਰ ਜੀ ਤੇਰੀ ਤਾਕਤ ਦੀ ਮਿੱਥ ਅੰਦਾਜ਼ਾ ਜਾਣੀ ਨਹੀਂ ਜਾ ਸਕਦੀ ਤੇਰੀ ਤਾਕਤ ਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਮੈਂ ਤੇਰੇ ਸੰਤਾਂ ਦਾ ਦਾਸ ਹਾਂ ਜੋ ਬੰਦਾ ਹੁਣ ਹੱਸਦਾ ਜਾ ਰਿਹਾ ਹੈ ਉਹ ਤੇਰੇ ਭਾਣੇ ਵਿੱਚ ਦੂਸਰੇ ਪਰ ਰੋਂਦਾ ਆਉਂਦਾ ਦੇਖੀਦਾ ਹੈ ਜਿੱਥੇ ਹੁਣ ਬਸਤੀ ਵਸ ਰਹੀ ਹੈ ਉਹ ਉਜੜ ਜਾਂਦੀ ਹੈ ਅਤੇ ਜੋ ਉਜਾੜ ਹੈ ਉੱਥੇ ਤੇਰੇ ਹੁਕਮ ਅੰਦਰ ਬੜੇ ਬੜੇ ਸ਼ਹਿਰ ਵਸ ਜਾਂਦੇ ਹਨ ਸਮਰਾਲੇ ਕੋਲ ਸੰਘੋਲ ਸਿੰਧੂ ਘਾਟੀ ਦੀ ਸਭਿਅਤਾ ਦੇ ਖੰਡਰ ਅਤੇ ਚੰਡੀਗੜ੍ਹ ਦਾ ਵਸਣਾ ਪ੍ਰਤੱਖ ਇਸ ਗੱਲ ਦੀਆਂ ਮਿਸਾਲਾਂ ਹਨ ਕਿ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜਿੱਥੇ ਜਲ ਹੈ ਉੱਥੇ ਥਲ ਧਰਤੀ ਕਰਕੇ ਅਤੇ ਧਰਤੀ ਤੋਂ ਖੂ ਅਤੇ ਖੂ ਤੋਂ ਪਰਬਤ ਬਣਾ ਦਿੰਦਾ ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਜਿੱਥੇ ਅੱਜ ਹਿਮਾਲਿਆ ਪਰਬਤ ਹੈ ਕਿਸੇ ਜ਼ਮਾਨੇ ਵਿੱਚ ਇੱਥੇ ਸਮੁੰਦਰ ਹੁੰਦਾ ਸੀ ਜੋਧਪੁਰ ਦਾ ਇਲਾਕਾ ਜੋ ਹੁਣ ਰੇਗਿਸਤਾਨ ਹੈ ਇੱਥੇ ਰੇਤ ਦੇ ਮੋٹے ਕਣ ਤੇ ਪਹਾੜ ਦੀਆਂ ਤਿਰਛੀਆਂ ਸ਼ਿਲਾਵਾਂ ਅਤੇ ਸ਼ਿਲਾ ਅੰਦਰ ਦੱਬ ਕੇ ਬਣੇ ਸਮੁੰਦਰੀ ਜਾਨਵਰਾਂ ਦੇ ਚਿੱਤਰ ਦਿਸਦੇ ਹਨ ਇੱਥੇ ਕਦੇ ਸਮੁੰਦਰ ਹੁੰਦਾ ਸੀ ਉਹ ਪਰਮੇਸ਼ਰ ਧਰਤੀ ਤੇ ਗਿਰੇ ਪਏ ਨੂੰ ਆਕਾਸ਼ ਤੇ ਚੜਾ ਦਿੰਦਾ ਹੈ ਅਤੇ ਜੋ ਆਕਾਸ਼ ਤੇ ਚੜਿਆ ਹੋਇਆ ਹੈ ਉਸ ਨੂੰ ਇੱਕ ਪਲ ਵਿੱਚ ਧਰਤੀ ਤੇ ਗਿਰਾ ਦਿੰਦਾ ਹੈ ਨਜ਼ਾਮ ਸਕੇ ਵਰਗੇ ਮਾਛੀਆਂ ਨੂੰ ਬਾਦਸ਼ਾਹ ਬਣਾ ਦਿੰਦਾ ਹੈ ਅਤੇ ਦਿੱਲੀ ਦੇ ਤਖਤ ਤੇ ਗੁਲਾਮ ਨੇ ਰਾਜ ਕੀਤਾ ਅਤੇ ਤਖਤ ਦੇ ਮਾਲਕ ਬਹਾਦਰ ਸ਼ਾ ਜਫਰ ਵਰਗਿਆਂ ਨੂੰ ਭਖਾਰੀ ਬਣਾ ਦਿੱਤਾ ਫੁਲਕੀਆਂ ਮਿਸਲ ਦਾ ਇਤਿਹਾਸ ਸਾਡੇ ਪਾਸ ਹੈ ਕਿ ਢਿੱਡ ਵਜਾਣ ਵਾਲਿਆਂ ਨੂੰ ਰਾਜ ਕਰਾ ਦਿੱਤਾ ਖਾਲ ਮੂਰਖਾਂ ਨੂੰ ਕਾਲੀਦਾਸ ਅਤੇ ਬਾਲਮੀਕ ਵਾਂਗ ਗਿਆਨ ਬਖਸ਼ ਦਿੰਦਾ ਹੈ ਬੜੇ ਬੜੇ ਪੰਡਤਾਂ ਦੀ ਮੱਤ ਮਾਰੀ ਜਾਂਦੀ ਹੈ ਅਤੇ ਮੂਰਖ ਬਣ ਜਾਂਦੇ ਹਨ ਉਹ ਪਰਮੇਸ਼ਰ ਦੀ ਖੇਡ ਨਿਰਾਲੀ ਹੈ ਇਸਤਰੀ ਤੋਂ ਪੁਰਖ ਬਣ ਜਾਂਦਾ ਹੈ ਅਤੇ ਪੁਰਖ ਤੋਂ ਇਸਤਰੀ ਬਣ ਜਾਂਦੀ ਹੈ ਅੱਜ ਕੱਲ ਇਹੋ ਜਿਹੀਆਂ ਖਬਰਾਂ ਅਖਬਾਰ ਵਿੱਚ ਆਮ ਪੜ੍ਹੀ ਦੀਆਂ ਹਨ ਕਿ ਕਿਸੇ ਲੜਕੀ ਵਿੱਚ ਪੁਰਸ਼ ਦੇ ਅੰਗ ਵਿਕਸਿਤ ਹੋਣ ਲੱਗ ਪਏ ਅਤੇ ਲੜਕੇ ਵਿੱਚ ਇਸਤਰੀ ਵਾਲੇ ਅੰਗ ਵਿਕਸਿਤ ਹੋਣ ਲੱਗ ਪਏ ਡਾਕਟਰਾਂ ਨੇ ਆਪਰੇਸ਼ਨ ਕਰਕੇ ਲਿੰਗ ਬਦਲ ਦਿੱਤੇ ਕੁਝ ਦੇਰ ਪਹਿਲਾਂ ਜੀ ਟੀਵੀ ਤੇ ਮੱਧ ਪ੍ਰਦੇਸ਼ ਦੀ ਇੱਕ ਲੜਕੀ ਜੋ ਪੁਰਸ਼ ਬਣ ਗਈ ਤੇ ਹੁਣ ਮੰਦਰ ਦੇ ਪੁਜਾਰੀ ਦੀ ਸੇਵਾ ਨਿਭਾ ਰਹੀ ਹੈ ਉਸੇ ਦਿਨ ਸਪੈਸ਼ਲ ਪ੍ਰੋਗਰਾਮ ਵਿੱਚ ਇੰਗਲੈਂਡ ਅਮਰੀਕਾ ਤੇ ਹੋਰ ਦੇਸ਼ਾਂ ਦੇ ਤਕਰੀਬਨ 40 ਔਰਤਾਂ ਤੇ ਮਰਦਾਂ ਦੇ ਕੁਦਰਤੀ ਤੌਰ ਤੇ ਲਿੰਗ ਬਦਲ ਜਾਣ ਦਾ ਪ੍ਰੋਗਰਾਮ ਵਿਸਥਾਰ ਨਾਲ ਦਿਖਾਇਆ ਗਿਆ ਸੀ ਗੁਰੂ ਨਾਨਕ ਮਹਾਰਾਜ ਨੇ ਜਦ ਭਾਈ ਭੂਮੀ ਨੂੰ ਸਿੱਖੀ ਬਖਸ਼ੀ ਅਤੇ ਉਸ ਦੇਸ਼ ਦੇ ਰਾਜੇ ਦੀ ਲੜਕੀ ਦਾ ਵਿਆਹ ਵੇਲੇ ਲੜਕਾ ਬਣ ਜਾਣਾ ਜਮ ਸਾਖੀ ਵਿੱਚ ਦਰਜ ਹੈ ਸੋ ਪਰਮੇਸ਼ਰ ਦੀ ਸਤਾ ਨੂੰ ਚੈਲੰਜ ਕਰਨ ਵਾਲੇ ਕਾਮਰੇਡਾਂ ਨੂੰ ਕੀ ਕਿਹਾ ਜਾਵੇ ਸਾਡੇ ਵਿਦਵਾਨ ਵੀ ਪਤਾ ਨਹੀਂ ਕਿਉਂ ਡਰਦੇ ਮਾਰੇ ਸਹੀ ਗੱਲ ਲਿਖਣ ਤੋਂ ਪਿੱਛੇ ਹਟ ਗਏ ਕਬੀਰ ਸਾਹਿਬ ਆਖਦੇ ਹਨ ਜੋ ਪਰਮੇਸ਼ਰ ਸੰਤ ਜਨ ਕਾ ਪਿਆਰਾ ਹੈ ਮੈਂ ਉਸ ਮੂਰਤ ਤੋਂ ਬਲਿਹਾਰ ਜਾਂਦਾ ਹਾਂ ਗੁਰਮਤਿ ਦੀ ਕਸਵੱਟੀ ਤੇ ਅਖੌਤੀ ਗਿਆਤਾ ਸਬਰਾਂ ਨੇ ਅਰਥ ਕੀਤੇ ਹਨ ਠੀਕ ਹੈ ਪਰਮਾਤਮਾ ਸਰਬ ਸ਼ਕਤੀਮਾਨ ਹੈ ਰੋਦਿਆਂ ਨੂੰ ਹਸਾ ਦਿੰਦਾ ਹੈ ਹੱਸਦਿਆਂ ਨੂੰ ਰਵਾ ਦਿੰਦਾ ਹੈ ਵਸਦਿਆਂ ਨੂੰ ਉਜਾੜ ਦਿੰਦਾ ਹੈ ਉਜੜਿਆਂ ਨੂੰ ਵਸਾ ਦਿੰਦਾ ਹੈ ਸੁੱਕੇ ਥਾਂ ਪਾਣੀ ਤੇ ਪਾਣੀ ਵਾਲੀ ਥਾਂ ਸੁਕਾ ਦਿੰਦਾ ਹੈ ਪਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਨੇ ਕਦੇ ਧਰਤੀ ਆਕਾਸ਼ ਤੇ ਚੜੀ ਦੇਖੀ ਹੈ ਅਤੇ ਨਾ ਹੀ ਕਦੇ ਅਸਮਾਨ ਨੂੰ ਇਸੇ ਰੂਪ ਵਿੱਚ ਧਰਤੀ ਤੇ ਡਿੱਗਾ ਦੇਖਿਆ ਹੈ ਅਚਰਜ ਖੇਡ ਹੈ ਬੰਦੇ ਅੰਦਰ ਵੀਰਜ ਹੈ ਇਸ ਵੀਰਸ ਤੋਂ ਜਨਾਨੀਆਂ ਵੀ ਬਣ ਜਾਂਦੀਆਂ ਹਨ ਅਤੇ ਜਨਾਨੀਆਂ ਅੰਦਰੋਂ ਪੁਰਸ਼ ਪੈਦਾ ਹੋ ਰਹੇ ਹਨ ਸੁਮੇਲ ਹੋਣ ਕਰਕੇ ਇਹ ਹੋ ਰਿਹਾ ਹੈ ਸੰਤਾਂ ਦੇ ਕੌਤਕ ਦੇ ਲੇਖਕ ਦੇ ਇਹ ਕੀਤੇ ਅਰਥ ਪੜ੍ਹ ਕੇ ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਉਹ ਕਿੰਨੀ ਕੁ ਬੁੱਧੀ ਦਾ ਮਾਲਕ ਹੈ ਜੇ ਸਭ ਕੁਝ ਆਪੇ ਆਪ ਹੋ ਰਿਹਾ ਹੈ ਫਿਰ ਪਰਮੇਸ਼ਰ ਦੀ ਇਸ ਵਿੱਚ ਕਿਹੜੀ ਗੱਲ ਰਹੀ ਦੂਸਰੇ ਜੋ ਅੱਖਰ ਕਰਾਵੇ ਇਸ ਦੇ ਅਰਥ ਕਿੱਥੇ ਜਾਣਗੇ ਇਸ ਨੂੰ ਨਦਰ ਅੰਜਾਜ ਕਰਕੇ ਸਾਰੀ ਤੁਕ ਦੇ ਹੀ ਅਰਥ ਤੋਂ ਅਨਰਥ ਕਰ ਦਿੱਤੇ ਸਬਰਾਂ 1ਵੀਂ ਸਦੀ ਵਿੱਚ ਵਿਚਰਦਾ ਹੋਇਆ ਵੀ 14ਵੀਂ ਸਦੀ ਵਾਂਗ ਅੰਧਕਾਰ ਵਿੱਚ ਵਿਚਰ ਰਿਹਾ ਹੈ ਅਤੇ ਭਾਈ ਰਣਧੀਰ ਸਿੰਘ ਦੇ ਅਰਥਾਂ ਨੂੰ ਗਲਤ ਦੱਸ ਰਿਹਾ ਹੈ ਜੋ ਕਿ ਹੁਣ ਪ੍ਰਤੱਖ ਵਰਤ ਰਿਹਾ ਹੈ ਸੰਤਾਂ ਦੇ ਕੌਤਕ ਇਸ ਕਿਤਾਬ ਵਿੱਚ ਇਹੋ ਜਿਹੀ ਅਗਿਆਨਤਾ ਵਾਲੀ ਕਸਵੱਟੀ ਵਰਤ ਕੇ ਹੀ ਇਸ ਨੇ ਪੰਥ ਪ੍ਰਮਾਣਿਤ ਹਸਤੀਆਂ ਨੂੰ ਭੰਡਿਆ ਹੈ ਇਸੇ ਨੂੰ ਕਹਿੰਦੇ ਹਨ ਅਸੀਂ ਤਾਂ ਇਹੀ ਅਰਥ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ